ਨਾਰਦ ਕੋ ਆਏ ਬੋ ਕਥਨੰ ਦੋਹਰਾ ਨਾਰਦ ਰੁਕਮਣ ਕੇ ਪ੍ਰਥਮ ਗ੍ਰਹਿ ਮੈਂ ਪਹੁੰਚਿਓ ਆਏ ਜਹਾਂ ਕਾਨ ਬੈਠੋ ਤੋ ਉਠ ਲਾਗੋ ਰਿਖ ਪਾਏ ਸੋਇਆ ਦੂਸਰੇ ਮੰਦਰ ਪੀਤਰ ਨਾਰਦ ਜਾਤ ਪਇਓ ਤੇ ਸਿਆਮ ਨਿਹਾਰਿਓ ਔਰ ਗਿਓ ਗ੍ਰਹਿ ਸਿਆਮ ਤਵੈ ਰਿਖ ਆਨੰਦ ਹੋਇ ਏ ਭਾਂਤ ਉਚਾਰਿਓ ਪੇਖ ਪਇਓ ਸਭ ਹੂ ਗ੍ਰਹਿ ਸਿਆਮ ਸੋਇਓ ਕਬ ਸਿਆਮੈ ਗ੍ਰੰਥ ਸੁਧਾਰਿਓ ਕਾਣ ਜੂ ਕੋ ਮਨ ਮੈਂ ਮੁਨ ਈਸ ਸਹੀ ਕਰ ਕਹਿ ਜਗਦੀਸ਼ ਵਿਚਾਰਿਓ ਸਈਆ ਪਾਂਤ ਕਹੂੰ ਕਉ ਗਾਵਤ ਹੈ ਕਉ ਹਾਥ ਲਿਏ ਪ੍ਰਭ ਬੀਨ ਬਜਾਵੇ ਪੀਵਤ ਹੈ ਸੋ ਕਹੂੰ ਮਦਰਾ ਓ ਕਹੂੰ ਲਰਕਾਨ ਕੋ ਲਾੜ ਲਡਾਵੇ ਜੁਦ ਕਰੈ ਕਹੂੰ ਮੱਲਣ ਸੋ ਕਉ ਨੰਦਗ ਹਾਥ ਲਿਏ ਚਮਕਾਵੇ ਇਉ ਹਰ ਕੇਲ ਕਰੈ ਤੇ ਠਾਂ ਜੇ ਕੌਤਕ ਕੋ ਕੋ ਪਾਰ ਨਾ ਪਾਵੇ ਦੋਹਰਾ ਯੋ ਰਖ ਦੇਖ ਚਰਿਤ੍ਰ ਹਰ ਚਰਨ ਰਹਿਓ ਲਪਟਾਏ ਚਲਤ ਭਇਓ ਸਭ ਜਗਤ ਕੋ ਕੌਤਕ ਦੇਖੋ ਜਾਏ ਅਥ ਜਰਾ ਸਿੰਧ ਬਦ ਕਥਨੰ ਸੋਈਆ ਬ੍ਰਹਮ ਮਹੂਰਤ ਸਿਆਮ ਉਠੇ ਉਠਨਾਏ ਹਿਰਦੈ ਹਰ ਧਿਆਨ ਤਰੈ ਫਿਰ ਸੰਧਿਆ ਕੇ ਰਵਿ ਹੋ ਤੁਦੈ ਸੋ ਜਲਾਂ ਜਲਦੈ ਅਰ ਮੰਤਰ ਰਰੈ ਫਿਰ ਪਾਠ ਕਰੈ ਸਤ ਸਹਿ ਸ਼ਲੋਕ ਕੋ ਸਿਆਮ ਨਿਰਤਾ ਪ੍ਰਤਿਪੈ ਨ ਟਰੈ ਤਬ ਕਰਮਨ ਕੌਣ ਕਰੈ ਜਗ ਮੈਂ ਜਬ ਆਪ ਨਾ ਸਿਆਮ ਜੂ ਕਰਮ ਕਰੈ ਸੋਈਆ ਨਾਇਕੈ ਸਿਆਮ ਜੂ ਲਾਇ ਸੁਗੰਧ ਭਲੇ ਪੜ ਧਾਰ ਕੈ ਬਾਹਰ ਆਵੈ ਆਏ ਸਿੰਘਾਸਨ ਉਪਰ ਬੈਠ ਕੈ ਸਿਆਮ ਭਲੀ ਵਿਦਿਆਉ ਕਰਾਵੈ ਔ ਸੁਖਦੇਵ ਕੋ ਤਾਤ ਭਲਾ ਸੋ ਕਥਾ ਕਰ ਸ੍ਰੀ ਨੰਦ ਲਾਲ ਰਿਝਾਵੈ ਤੋ ਆਏ ਕਹੀ ਬਤਿਆ ਇਕ ਸੋ ਮੁਖ ਤੇ ਕਬਿ ਭਾਗ ਸੁਨਾਵੈ ਦੂਤ ਬਾਜ ਸੋਈਆ ਜੂ ਜੋ ਤੁਮ ਜੀਤ ਕੈ ਭੂਪ ਤੇ ਛੋਰ ਦਿਓ ਤੇ ਓਜ ਜਨਾਇਓ ਪੈ ਦਲ ਤੇਸ ਛੂਣ ਲੈ ਸੰਗ ਤੇਸ ਬਾਰ ਸੋ ਜੁਦ ਮਚਾਇਓ ਕਾਨ ਕੋ ਅੰਤ ਭਜਾਏ ਰਹੋ ਮਥੁਰਾ ਕੇ ਵਿਖੈ ਰਹਣੇ ਨਾ ਪਾਇਓ ਬੇਦ ਕੇ ਖਾਈਐ ਲਾਜ ਮਨੋ ਤਿਨ ਜੋ ਜੜ ਆਪਨ ਕੋ ਗਿਰਵਾਇਓ ਇਤ ਸ੍ਰੀ ਦਸਮ ਸਕੰਦੇ ਪੁਰਾਣੇ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਕਥਨੰ ਅਥ ਦਿੱਲੀ ਕੋ ਆਵਣ ਰਾਜ ਜਗ ਕਰਨ ਕਥਨ ਦੋਹਰਾ ਤਬਲੋ ਨਾਰਦ ਕ੍ਰਿਸ਼ਨ ਕੀ ਸਭਾ ਪਹੁੰਚਿਓ ਆਏ ਦਿੱਲੀ ਕੋ ਬ੍ਰਿਜਨਾਥ ਕੋ ਲੈ ਚੱਲਿਓ ਸੰਗ ਲਵਾਏ ਸਵਈਆ ਸ੍ਰੀ ਬ੍ਰਿਜਨਾਥ ਕਈ ਸਭ ਸੋ ਹਮ ਦਿੱਲੀ ਚਲੈ ਕਿਦੋ ਤਾਈ ਕੋ ਮਾਰੈ ਜੋ ਮਤਵਾਰਨ ਕੇ ਮਨ ਪੀਤਰ ਆਵਤ ਹੈ ਸੋ ਬਾਤ ਵਿਚਾਰੈ ਊਦ ਵੈ ਸੋ ਕਹਿਓ ਪ੍ਰਭ ਜੂ ਪ੍ਰਥਮੈ ਪੁਨ ਦਿੱਲੀ ਕੀ ਓਰ ਸਿਧਾਰੈ ਪਾਰਥ ਭੀਮ ਕੋ ਲੈ ਸੰਗ ਆਪਣੇ ਤਉ ਤੇ ਸਤਰ ਕੋ ਜਾਇ ਸੰਗਾਰੈ ਸਵਈਆ ਊਦਮ ਜੋ ਸਭ ਸਤਰ ਕੋ ਮਾਰੇ ਕਹਿਓ ਸੋ ਸਵੈ ਹਰ ਮਾਨ ਲਿਓ ਰਥ ਪਤ ਭਲੇ ਗਜ ਬਾਜਨ ਕੇ ਬ੍ਰਿਜ ਨਾਇਕ ਸੈਨ ਭਲੇ ਰਚਿਓ ਮੇਲ ਟਾਂਕ ਭੀਮਨ ਭਾਂਗ ਚੜਾਏ ਸੋ ਆਓ ਮਦਰਾ ਸੁਖ ਮਾਨ ਪੀਓ ਸੁਧ ਕੈਬੇ ਕੋ ਨਾਰਦ ਭੇਜ ਦਇਓ ਕਹਿਓ ਸੋ ਮਿਲ ਕਾਜ ਕਯੋ ਚੌਪਈ ਦਿੱਲੀ ਸਜ ਸਭ ਹੀ ਦਲ ਆਏ ਕੁੰਤੀ ਸੁਤ ਪਾਇਨ ਲਪਟਾਏ ਜਤਪਤ ਕੀ ਅਦ ਸੇਵਾ ਕਰੀ ਸਭ ਮਨ ਕੀ ਚਿੰਤਾ ਪਰ ਹਰੀ ਸੋਰਠਾ ਕਈ ਜੁਧਿਸ਼ਟਰ ਬਾਤ ਇਕ ਪ੍ਰਭ ਹੋ ਬਿਨਤੀ ਕਰਤ ਜੋ ਪ੍ਰਭ ਸਰਵਨ ਸੁਹਾਤ ਰਾਜ ਸੂ ਤਬ ਮੈਂ ਕਰੋ ਚਉਪਈ ਤਬ ਜਤਪਤੀ ਭਾਂ ਸੁਨਾਇਓ ਮੈਂ ਕਾਰਜੀ ਕੋ ਆਇਓ ਪਹਿਲੇ ਜਰਾ ਸਿੰਧ ਕੋ ਮਾਰੈ ਨਾਮ ਜੱਗੇ ਕੋ ਬਹੁ ਰੁਚਾਰੈ ਸੁਈਆ ਭੀਮ ਪਠਿਓ ਤਬ ਪੂਰਬ ਕੋ ਅਰ ਦਛਨ ਕੋ ਸਾਦੇ ਪਠਾਇਓ ਪਛਮ ਭੇਤ ਪੇ ਨੁਕ ਲੱਕਾ ਹੈ ਬਿਉਤ ਹੈ ਨਿਰਪ ਜਗ ਬਨਾਇਓ ਪਾਰਥ ਗਇਓ ਤਬ ਉੱਤਰ ਕੋ ਨਾ ਬਚਿਓ ਜਿਹ ਯਾ ਸੰਗ ਜੁਦ ਮਚਾਇਓ ਜੋਰ ਕਨੋ ਤਨ ਸਿਆਮ ਪਨੈ ਸੋ ਦਿੱਲੀ ਪਤ ਪੈ ਚਲ ਅਰਜਨ ਆਇਓ ਸੁਈਆ ਪੂਰਬ ਜੀਤ ਕਾ ਪੀ ਫਿਰੋ ਅਰ ਉੱਤਰ ਜੀਤ ਕਾ ਪਾਰਥ ਆਇਓ ਦੱਖਣ ਜੀਤ ਫਿਰੋ ਸਾਹਦੇ ਕਨੋ ਚਿਤ ਮੈਂ ਤਿਨ ਓਜ ਜਨਾਇਓ ਪਛਮ ਜੀਤ ਲਿਓ ਨੁਕਲੇ ਨਿਰਪਕੈ ਤਿਨ ਪਾਇਨ ਪੈ ਸਿਰ ਨਿਆਇਓ ਐਸ ਕਹਿਓ ਸਭ ਜੀਤ ਲੈ ਹਮ ਸਿੰਧ ਜਰਾ ਨਹੀਂ ਜੀਤਨ ਪਾਇਓ ਸੋਠਾ ਕਹੀ ਕ੍ਰਿਸ਼ਨ ਤਿਜ ਭੇਖ ਤਾਸੋ ਹਮ ਆਬਰਣ ਚਹੈ ਫਿਰ ਹਮ ਸਿਉ ਹੋਏ ਏਕ ਸੂਟ ਸੈਨ ਸਭ ਛੋਰ ਕੈ ਸੋਈਆ ਭੇਖ ਤਰੋ ਤੁਮ ਵਿਪਨ ਕੋ ਸੰਗ ਪਾਰਥ ਭੀਮ ਕੇ ਸਿਆਮ ਕਹਿਓ ਹਮ ਹੂੰ ਤੁਮਰੈ ਸੰਗ ਵਿਪ ਕੇ ਭੇਖੈ ਧਾਰਤ ਹੈ ਨਹਿ ਜਾਤ ਰਿਓ ਚਿਤ ਚਾਤ ਹੈ ਚੈ ਹੈ ਤੇ ਤੇ ਫੁਨ ਏਕਲੇ ਕਹਿ ਕਰ ਖਗ ਗਇਓ ਕਹਿਓ ਫਿਰ ਆਪਨ ਬਿਪ ਕੋ ਰੂਪ ਧਰਿਓ ਨਹੀਂ ਕਾਹੂ ਤੇ ਜਾਤ ਲਹਿਓ ਸੋਇਆ ਬਾਮਨ ਵੇਖ ਜਬੈ ਧਰ ਕੈ ਨਿਰਪ ਸਿੰਧ ਜਰਾ ਕੇ ਗੈ ਨਿਰਪ ਜਾਨੀ ਨੈ ਨਿਹਾਰ ਬੜੇ ਕੋਈ ਧੰਡ ਸੋ ਛਤਰਣ ਕੀ ਸਭ ਰੀਤ ਪਛਾਨੀ ਇਸ ਬਾਰ ਪਿਰਿਓ ਹਮ ਸੋ ਸੋ ਹੈ ਜੇ ਦਵਾਰਵਤੀ ਰਾਜਤਾਨੀ ਭੇਦ ਲਿਓ ਸਭ ਹੀ ਛਲਕੈ ਆਇਓ ਹੈ ਗੋਕਲਨਾਥ ਗੁਮਾਨੀ ਸਿਆਮ ਜੂ ਆਪਨ ਹੀ ਉਠ ਕੈ ਤੇ ਭੂਪਤ ਕੋਹੇ ਭਾਂਤ ਸੁਨਾਇਓ ਤੇਸ ਫੇਰ ਭਜੋ ਹਰ ਸਿਓ ਹਰ ਕੋ ਤੋਇ ਏਕ ਹੀ ਬਾਰ ਭਜਾਇਓ ਏਤੇ ਪੈ ਵੀਰ ਕਹਾਵਤ ਹੈ ਸੋ ਇਹ ਹਮਰੇ ਚਿਤ ਪੈ ਅਬ ਆਇਓ ਬਾਮਨ ਹੋਏ ਤੋ ਸੰਗ ਸੋ ਛਤਰੀ ਕੇ ਚਾਹਤ ਹੈ ਕਰ ਜੁਦ ਮਚਾਇਓ ਸਵਈਆ ਬਲ ਮਾਪ ਕੈ ਦੇਹ ਦਈ ਹਰ ਕੋ ਸਭ ਹੋਰ ਰਹੇ ਨਾ ਵਿਚਾਰ ਕੀਓ ਕਹਿਓ ਕਾ ਤਨ ਹੈ ਭਗਵਾਨ ਸੋ ਪਿਛਕ ਮੰਗਤ ਦੇਹ ਬਿਓ ਨਾ ਬਿਓ ਸੁਣ ਰਾਮ ਜੂ ਰਾਮਨ ਮਾਰ ਕੈ ਰਾਜ ਬਭੀਛਣ ਦੇ ਤਿਹ ਤੇ ਨਾ ਲਿਓ ਹਮਰੇ ਅਰ ਮੰਗਤ ਹੈ ਨਿਰਭ ਕੋ ਠਾਣ ਰਹਿਓ ਸੁਖ ਚਾਤ ਹੀਓ ਦੇਖ ਲਿਓ ਬ੍ਰਹਮਾ ਸੁਦ ਸੂਰਜ ਚਿਤ ਬਿਖੈ ਨੀ ਤਰਾਸ ਕੀਓ ਹੈ ਦਾਸ ਭਇਓ ਹਰਿ ਚੰਦ ਸੁਨਿਓ ਸੁਤ ਕਾਜ ਨ ਲਾਜ ਕੀ ਓਰ ਧਇਓ ਹੈ ਮੂੰਡ ਦਿਓ ਮਦ ਕਾਟ ਮੁਰਾਰ ਰਤੀਕ ਨ ਸੰਕਤ ਮਾਨ ਭਇਓ ਹੈ ਜੁਧੈ ਚਾਤ ਹੋ ਤਿਨ ਤੇ ਤੁਮਰੋ ਬਾ ਕਹਾ ਬਲ ਘਾਟ ਗਇਓ ਹੈ ਪਛਮ ਸੂਰ ਚੜਿਓ ਸੁਨਿਐ ਉਲਟੀ ਫਿਰ ਗੰਗ ਬਹੀ ਅਬ ਆਵੈ ਸਤ ਟਰਿਓ ਹਰਿ ਚੰਦ ਹੂ ਕੋ ਧਰਨੀ ਤਰ ਤਿਆਗ ਧਰਾ ਤੇ ਪੁਰਾਵੈ ਸਿੰਘ ਚਲਾਇ ਮ੍ਰਿਗ ਤੇ ਧਰਕੈ ਗਜਰਾਜ ਉਡਿਓ ਨਭ ਮਾਰਗ ਜਾਵੇ ਪਾਰਥ ਸਿਆਮ ਕਹਿਓ ਤਬ ਭੂਪਤ ਤਰਾਸ ਭਰੈ ਨਹਿ ਜੁਦ ਮਚਾਵੇ ਜਰਾ ਸਿੰਧ ਵਾਜ ਹੋਇਆ ਪਾਰਥ ਸੋ ਬ੍ਰਿਜਨਾਥ ਜਵੈ ਕਲ ਸਿਆਮ ਕਹਿ ਭਾਂਤ ਬਖਾਨੋ ਸ੍ਰੀ ਬ੍ਰਿਜਨਾਥ ਇਹੀ ਇਹ ਪਾਰਥ ਭੀਮ ਐ ਤੇ ਭੂਪਤ ਜਾਨੋ ਕਾਨ ਪਜੋ ਹਮ ਤੇ ਇਹ ਬਾਲਕ ਯਾ ਸੰਗ ਹਉ ਲਰ ਹਉ ਸੋ ਬਖਾਨੋ ਜੁਦ ਕੇ ਕਾਰਨ ਠਾਡੋ ਪਇਓ ਉਠ ਸਿਆਮ ਕਹੈ ਕਛ ਤਰਾਸ ਨਾ ਮਾਨੋ ਸੁਈਆ ਪਾਰੀ ਗਦਾਉਤੀ ਤਾਮ ਕਨੀ ਇਕ ਭੀਮ ਕੋ ਆਪ ਕੋ ਔਰ ਮੰਗਾਈ ਏਕ ਦਈ ਕਰ ਭੀਮੈ ਕੇ ਇਕ ਆਪਣੇ ਹਾਥ ਕੇ ਵੀ ਸੁਹਾਈ ਰਾਤ ਕੋ ਸੋਏ ਰਹਿ ਸੋ ਪਾਏ ਸੋ ਦਿਵਸ ਕਰੈ ਉਠ ਨਿਤ ਲਰਾਈ ਐਸੇ ਕਥਾ ਦੋ ਵੀਰਨ ਕੀ ਮਨ ਬੀਜ ਵਿਚਾਰ ਕੈ ਸਿਆਮ ਸੁਨਾਈ ਸਵਈਆ ਭੀਮ ਗਦਾ ਗੈ ਪੂਪੈ ਮਾਰਤ ਭੂਪ ਗਦਾ ਗੈ ਭੀਮ ਪੈ ਮਾਰੀ ਰੋਸ ਪਰੇ ਬਲਵੰਤ ਦੋਲਰ ਕਾਨਨ ਮੈ ਜਨ ਕੇ ਹਰੀ ਭਾਰੀ ਜੁਦ ਕਰੈ ਨਾ ਮੁਰਾ ਤੇ ਠੌਰ ਤੇ ਬਾਟਦ ਹੈ ਤੇ ਠਾਂ ਜਨ ਯਾਰੀ ਯੋ ਉਪਜੀ ਉਪਮਾ ਚਤੁਰੇ ਜਨ ਖੇਲਤ ਹੈ ਫੁਲ ਸੋ ਖਿਲਾਰੀ ਸਵਈਆ ਦਿਵਸ 27 ਜੁਦ ਭਇਓ ਜਬ ਭੂਪ ਜਿਤਿਓ ਬਲ ਪੀ ਮੈਂ ਹਾਰਿਓ ਸ੍ਰੀ ਬ੍ਰਿਜਨਾਥਿਓ ਤਵੀ ਬਲ ਜੁਧ ਕੋ ਕ੍ਰੋਧ ਕੀ ਓਰ ਪਚਾਰਿਓ ਲੈ ਤਿਨਕਾ ਇੱਕ ਹੱਥ ਹੈ ਭੀਤਰ ਚੀਰ ਦਇਓ ਇਹ ਭੇਦ ਨਿਹਾਰਿਓ ਤੈਸੇ ਹੀ ਭੀਮ ਨੇ ਚੀਰ ਦਇਓ ਨਿਰਪ ਯੋ ਮੁਖ ਤੇ ਕਬ ਸਿਆਮ ਚਾਰਿਓ ਇਤ ਸ੍ਰੀ ਬਿਚਿਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਜਰਾ ਸਿੰਧ ਵਧੈ ਸਵਈਆ ਮਾਰ ਕੇ ਭੂਪ ਗਏ ਤੇ ਠਾਂ ਜਾ ਬਾਂਧੇ ਕਹੀ ਪੁਨ ਭੂਪ ਪਰੇ ਹਰ ਦੇਖਤ ਸੋਖ ਮਿਟੇ ਤਿਨ ਕੇਤ ਸਿਆਮ ਜੂ ਕੇ ਦ੍ਰਿਗ ਲਾਜ ਭਰੇ ਬੰਧਨ ਜੇਤਕ ਥੇ ਤਿਨ ਕੇ ਸਭ ਹੀ ਛਿਰ ਭੀਤਰ ਕਾਟ ਡਰੇ ਦੈ ਛੋਰ ਸਬੈ ਕਬ ਸਿਆਮ ਪਨੈ ਕਰੁਣਾ ਰਸ ਸੋ ਜਬ ਕਾਨ ਢਰੇ ਸੋਈਆ ਬੰਧਨ ਕਾਟ ਸਬੈ ਤਿਨ ਕੇ ਤਿਨ ਕੋ ਬ੍ਰਿਜ ਨਾਇਕ ਐਸੇ ਉਚਾਰੋ ਆਨੰਦ ਚਿਤ ਕਰੋ ਆਪਣੇ ਆਪਣੇ ਚਿਤ ਕੋ ਸਭ ਸੋਖ ਨਿਵਾਰੋ ਰਾਜ ਸਮਾਜ ਜਿਤੋ ਤੁਮ ਜਾਇ ਕੈ ਸਿਆਮ ਪਨੈ ਧਨ ਤਾਮ ਸੰਭਾਰੋ ਸ੍ਰੀ ਬ੍ਰਿਜਨਾਥ ਕਹੀ ਤੇ ਕੋ ਤੁਮ ਆਪਣੇ ਆਪਣੇ ਦੇਸ ਸਿਧਾਰੋ ਬੰਧਨ ਛੋਰ ਕਹਿਓ ਹਰ ਜਾਓ ਸਭ ਭੂਪਨ ਤੋ ਇਹ ਪਾਂਤ ਉਚਾਰੀ ਰਾਜ ਸਮਾਜ ਕਛੂ ਨਹੀਂ ਤੇਰੋ ਹੀ ਧਿਆਨ ਲੈ ਸੋ ਇਹ ਜੀ ਧਾਰੀ ਰਾਜ ਕਰੋ ਰਿਹਾ ਲੈ ਹੋ ਕਬ ਸ਼ਾਮ ਕਹਿਓ ਇਹ ਭਾਂਤ ਮੁਰਾਰੀ ਸੋ ਅਨੁਮਾਨ ਕਹੀ ਹਰਿਓ ਸੋ ਸਦਾ ਰਿਓ ਸੁਧ ਲੇਤ ਹਮਾਰੀ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਜਰਾ ਸਿੰਧ ਕੋ ਵਧ ਕਰ ਸਭ ਭੂਪਨ ਕੋ ਛਰਾਏ ਦਿੱਲੀ ਮੋ ਆਵਤ ਭਏ